ਦੋਰਾ ਮਾਲ ਨਿਰਗੇ ਦੇਸ ਮੈਂ ਮਾਲ ਕਉ ਸਪੁਰ ਗਾਉ ਮਾਨ ਸ਼ਾਹ ਇਕ ਚੌਧਰੀ ਬਸਤ ਸੋ ਤਵ ਨ ਠਾਉ ਰੁਸਤਮ ਦੇਈ ਤਵਨ ਕੀ ਰਾਤ ਸੁੰਦਰੀ ਨਾਰੀ ਰੂਪ ਸੀਲ ਸੁਚ ਕ੍ਰਿਆ ਸੁਭ ਪਤ ਕੀ ਅਤਿ ਹਿਤਕਾਰ ਤਾ ਕੋ ਪਾਤੀ ਉਮਰਾਵ ਕੀ ਕਰਤ ਚਾਕਰੀ ਨਿਤ ਸ਼ਾਹ ਜਹਾਂ ਕੇ ਧਾਮ ਕੋ ਰਾਖੈ ਦਰਬ ਅਮਿਤ ਭਾਂਗ ਪੀਤ ਬਹੁ ਚੌਧਰੀ ਔਰ ਭੀਮ ਚੜਾਏ ਆਠ ਪਾਰ ਕੂਤ ਰਹੈ ਲੋਗ ਹਸੈ ਵਾਏ ਚੌਪਈ ਲੋਕ ਸਕਲ ਮਿਲਤਾ ਹੈ ਬਖਾਨਾ ਮੂਰਖ ਸ਼ਾ ਕਛੂ ਨਹਿ ਜਾਣੈ ਜੋ ਨਰ ਭਾਂਗ ਭੀਮ ਚੜਾਵੇ ਤਾ ਕਾ ਸੁਧ ਕਹੋ ਕਬ ਆਵੇ ਅੜਿਲ ਸ਼ਾਹ ਕਰੀ ਚਿਤ ਮਾਜ ਸੋ ਚਿੰਤ ਵਿਚਾਰ ਕੈ ਸਭ ਧਨ ਇਨ ਕੋ ਹਰੋ ਚਰਿਤਰ ਦਿਖਾਰ ਕੈ ਹਜਰਤ ਹੂੰ ਕੋ ਦਰਬ ਸਦਨ ਹਰ ਲਿਆਏ ਹੋ ਹੋ ਸਭ ਸੋ ਫਿਨ ਕੋ ਮੂਡ ਮੂਡ ਕੈ ਖਾਏ ਹੋ ਹਜ਼ਰਤ ਜੂ ਕੋ ਪ੍ਰਥਮ ਖਜ਼ਾਨਾ ਸਭ ਲਿਓ ਪੂਨ ਸੋ ਫਿਨ ਕੋ ਦਰਬ ਧਰੋ ਹਰਿ ਤਰਤ ਪਇਓ ਬੌਰ ਅਤਿਥ ਕੋ ਭੇਸ ਤ੍ਰਿਆ ਪਹਿਰਾਇ ਕੈ ਹੋ ਬਣੀ ਕਚਹਿਰੀ ਪੀਤਰ ਦਈ ਪਠਾਇ ਕੈ ਦੋਹਰਾ ਹਜਰਤ ਕੋ ਲੋਗਣ ਸਹਿਤ ਲੀਨੋ ਦਰਬ ਚੁਰਾਏ ਭਰ ਥੈਲੀ ਠਿਕਰੀ ਤਰੀ ਮੋਹਰਾਂ ਕਰੀ ਬਨਾਏ ਅੜਿਲ ਮਾਨ ਸ਼ਾਹ ਬਉ ਭਾਂਗ ਭੀਮ ਚੜਾਇ ਕੈ ਘੂਮਤ ਘੂਮਤ ਤਾਂ ਪਹੁੰਚੋ ਜਾਇ ਕੈ ਤਬ ਲੋ ਕਯੋ ਅਤਿਥ ਇਕ ਠਿਕਰੀ ਦੀਜੀਐ ਹੋ ਕਾਜ ਹਮਾਰੋ ਆਜ ਚੌਧਰੀ ਕੀਜੀਐ ਦਇਓ ਏਕ ਘਟ ਫੋਰੇ ਬਹੁਤ ਠਿਕਰੀ ਭਈ ਤਿਨ ਤੇ ਏਕ ਉਠਾਏ ਅਤਿਥ ਕੈ ਕਰ ਦਈ ਲੈ ਕੈ ਜਬੈ ਅਤੀਤ ਨਿਰਖਤਾ ਕੋ ਲਇਓ ਹੋ ਏਕ ਚਹਿਰੀ ਮਾਂਜ ਸਰਾਪ ਧਰਮੀ ਦਇਓ ਠੀਕ ਕਰਨ ਹੀ ਕੋ ਦਰਬ ਸਕਲ ਵਹਿ ਜਾਏ ਹੈ ਹਜ਼ਰਤ ਲੋਗਨ ਸਹਿਤ ਨਾ ਕਛ ਧਨ ਪਾਏ ਹੈ ਕਾਜ ਕਰੋਰ ਕੁਟਵਾਰ ਖਜ਼ਾਨੋ ਤਬ ਲਹਿਓ ਹੋ ਸਤ ਸਰਾ ਭਇਓ ਕਹਿਓ ਅਤਿਥ ਜੈਸੋ ਦਇਓ ਸਭ ਸੋਹਣ ਕੋ ਮੂੰਡ ਮੂੰਡ ਅਮਲੀ ਗਇਓ ਮੋਹਰਾਂ ਲਈ ਨਿਕਾਰੇ ਠੀਕਰੀ ਦੈ ਭਇਓ ਆਜ ਲਗੇ ਹੋਏ ਦੇਸ ਅਤਿਥ ਕੋ ਮਾਨੀਐ ਹੋ ਮਸਲਾ ਏ ਮਸ਼ਹੂਰ ਜਗਤ ਮੈਂ ਜਾਣੀਐ ਦੋਹਰਾ ਵਾਕੇ ਖਾਨਾ ਨੈ ਲਿਖਿਓ ਹਜ਼ਰਤ ਜੂ ਕੋ ਬਨਾਏ ਸਰਾਪ ਦਇਓ ਇਕ ਅਤਿਥ ਨੈ ਸਭ ਧਨ ਗਇਓ ਗਵਾਏ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 226 ਸਮੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਦੇਸ ਮਾਲਵਾ ਕੇ ਵਿਖੈ ਮਦਨ ਸੈਨ ਇਕ ਰਾਏ ਗੜਤਾ ਸੋ ਰਾਜਾ ਵਿਧੇ ਔਰ ਨਾ ਸਕਿਓ ਬਨਾਏ ਨਾਮ ਰਹੇ ਤੇ ਧਰਨ ਕੋ ਸ੍ਰੀ ਮਨ ਮਾਲ ਮਤੀ ਮਨਸਾ ਬਾਚਾ ਕਰਮ ਨਾਮ ਬਸ ਕਰ ਰਾਖਿਓ ਪੀਅ ਪੂਤ ਤਹਾਂ ਇਕ ਸ਼ਾਉ ਕੋ ਨਾਮ ਰਾਏ ਮਹਬੂਬ ਰੂਪ ਸੀਲ ਸੁਚ ਬ੍ਰਤਨ ਮੈਂ ਗੜਿਓ ਬਿਤਾਤਾ ਖੂਬ ਚਉਪਈ ਅਮਿਤ ਤਰਨ ਕੋ ਰੂਪ ਬਿਰਾਜੈ ਜੇ ਮੁਖ ਨਿਰਗ ਮਾਲਾ ਜੈ ਸੁੰਦਰ ਸੰਤਾਂ ਕੀ ਕੋ ਨਾਹੀ ਰੂਪਵੰਤ ਪ੍ਰਗਟਿਓ ਜਗ ਮਾਹੀ ਜਬ ਰਾਣੀ ਵਹ ਘਰ ਨਿਹਾਰਿਓ ਇਹ ਆਪਣੇ ਹਿਰਦੈ ਵਿਚਾਰਿਓ ਕਹਿ ਇਹ ਆਜ ਬੋਲ ਰਤ ਕਰੀਐ ਕਹਿ ਉਰ ਮਾਰ ਕਟਾਰੀ ਮਰੀਐ ਲਹਿ ਸਾਚਰੀ ਇਕ ਹੀ ਤੂ ਬੁਲਾਈ ਚਿਤ ਕੀ ਬ੍ਰਿਥਾ ਤਾਹੇ ਸਮਝਾਈ ਮੇਰੀ ਕਹੀ ਮੀਤ ਸੋ ਕਹੀਓ ਜੋ ਮੁਰ ਆਸ ਜੀਨ ਕੀ ਚਹੀਓ ਦੋਰਾ ਸੁਣ ਆਤਰ ਵਜ ਕਰ ਕੇ ਸਖੀ ਗਈ ਤਾ ਧਾਇ ਤਾਹੇ ਭਲੇ ਸਮਝਾਏ ਕੈ ਇਹ ਉਹ ਦਇਓ ਮਿਲਾਏ ਅੜਿਲ ਮਨ ਪਾਵਨਤਾ ਮੀਤ ਕੁਾਰ ਜਬ ਪਾਇਓ ਲਖ ਛਬ ਲੋਲ ਅਮੋਲ ਕਰੇ ਸੋ ਲਾਇਓ ਲਪਟ ਲਪਟ ਦੋ ਜਾਹੇ ਤਰਨ ਮੁਸਕਾਏ ਕੈ ਹੋ ਕਾਮ ਖੇਲ ਕੀ ਰੀਤ ਪ੍ਰੀਤ ਉਪਜਾਏ ਕੈ ਤਵ ਲੋ ਰਾਜਾ ਗ੍ਰਹਿ ਰਾਣੀ ਕੇ ਆਇਓ ਆਦਰ ਅਧਿਕ ਕੁਾਰ ਕਰ ਮਦਰਾ ਪਿਆਇਓ ਗਿਰਿਓ ਮਤ ਵੈ ਨਿਰਵਤ ਖਾਟ ਪਰ ਜਾਏ ਕੈ ਹੋ ਤਵ ਹੀ ਤੁਰਤੈ ਲਿਐ ਤ੍ਰਿਏ ਜਾਰ ਬੁਲਾਏ ਕੈ ਨਿਰਪ ਕੀ ਛਤਿਆ ਉਪਰ ਆਪਣੀ ਪੀੜ ਧਰ ਕਾਮ ਕੇ ਹਿਲਦੜ ਕੀਏ ਨਿਜ ਮੀਤ ਬੁਲਾਏ ਕਰ ਮਦਰਾ ਕੇ ਮਦ ਛਕੇ ਨਾ ਕਛ ਰਾਜੈ ਲਹਿਓ ਹੋ ਲੇਤ ਪਸਵਾਰੇ ਭਇਓ ਨਾ ਕਛ ਮੁਖ ਤੇ ਕਹਿਓ ਕਾਮ ਪੋ ਕਰ ਤ੍ਰੀ ਪੀਏ ਦਿਓ ਉਠਾਏ ਕੈ ਮੂੜ ਰਾਵ ਕਛ ਭੇਦ ਨਾ ਸਕਿਓ ਪਾਏ ਕੈ ਇਹ ਛਲ ਛੈਲੀ ਛੈਲ ਸੋ ਛਲ ਪਤ ਕਉ ਗਈ ਹੋ ਸੋ ਕਬ ਸਿਆਮ ਏ ਕਥਾ ਤਵੈ ਪੂਰਨ ਭਈ ਇਤ ਸ੍ਰੀ ਚਰਿਤ੍ਰ ਵਿਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 227ਵਾਂ ਚਰਿਤ੍ਰ ਸਮਾਪਤ ਮਸਤ ਸੁਭ ਮਸਤੇ ਅਪਜੂ ਚੌਪਈ ਉੱਤਰ ਦੇਸ ਨਿਵਤਿਕ ਰਹੀ ਬੀਰਜ ਸੈਣ ਜਾ ਕੋ ਜਗ ਕਹੀ ਬੀਰਜ ਮਤੀ ਤਮਨ ਬਰਨਾਰੀ ਜਾਨੁਕ ਰਾਮਚੰਦਰ ਕੀ ਪਿਆਰੀ ਅਧਿਕ ਵਾਰ ਕੋ ਰੂਪ ਵਿਰਾਜੈ ਰਾਤੀ ਪਤ ਕੀ ਰਾਤ ਕੀ ਛਬ ਲਾਜੈ ਜੋ ਅਬਲਾ ਤਾ ਕੋ ਲਖ ਜਾਈ ਲਾਜ ਸਾਜ ਤਜ ਰਾਤ ਵਿਕਾਈ ਧੋਰਾ ਏਕ ਸ਼ਾਹ ਕੀ ਪੁੱਤਰਿਕਾ ਜਾ ਕੋ ਰੂਪ ਅਪਾਰ ਨਿਰਖ ਮਦਨ ਜਾ ਕੋ ਰਹੈ ਨਿਆਇ ਚਲਤ ਸਿਰ ਝਾਰੇ ਅੜਿਲ ਏਕ ਦਿਵਸ ਵੋ ਰਾਏ ਅਖੇੜ ਸਿਧਾਇਓ ਊ ਤੌਲ ਹਰ ਠਾੜ ਕੁਾਰ ਲਖ ਪਾਇਓ ਕਰਨ ਸ਼ਾਹ ਕੀ ਸੁਤਾ ਰਹੀ ਉਰਝਾਇ ਕੈ ਹੋ ਹੀਰ ਨਿਰਪਤ ਕੀ ਪ੍ਰਭਾ ਸੋ ਗਈ ਬਿਕਾਇ ਕੈ ਚਉਪਈ ਤਹੀ ਠਾਂਡੇ ਕੀ ਤ੍ਰਿਤ ਬਨਾਇਸ ਡੋਰ ਵੱਡੀ ਕੀ ਗੁੱਡੀ ਚੜਾਇਸ ਤਾ ਮੈਂ ਹੈ ਸੰਦੇਸ਼ ਪਠਾਵਾ ਭੇਤ ਚਿਤ ਕੋ ਨਿਰਭੈ ਜਤਾਵਾ ਕਬਿਤ ਤਾਜੀ ਕੂ ਤੁਰਾਏ ਕੈ ਸਾੜੀ ਓੜ ਰਾਹ ਜਾਲ ਜਾਲਮ ਜਵਾਲ ਦੋਹਾਂ ਨੈਣਾ ਨੂੰ ਨਚਾਵਣਾ ਅੰਜਨ ਦਿਵਾਏ ਬਾੜ ਬਿਸਕ ਚੜਾਏ ਕੈ ਖੁਸਾਲੀ ਨੂੰ ਬੜਾਏ ਨਾਲੇ ਕੈਫਾਂ ਨੂੰ ਚੜਾਵਣਾ ਬਦਨ ਦਿਖਾਣਾ ਸਾਨੂੰ ਛਾਤੀ ਨਾਲ ਲਾਣਾ ਅਤੇ ਨੈਣਾ ਨਾਲ ਨੈਣ ਜੋੜ ਵੇਹਾ ਲਿਹੋ ਲਾਵਣਾ ਬਾਚੇ ਪਤਰਿਆਣਾ ਮੈਂ ਹੀ ਮਿਲੇ ਬਿਆਨ ਨਾ ਜਾਣਾ ਸਾਈ ਯਾਰੋ ਜੀ ਸਾਡੇ ਪਾਸ ਆਵਣਾ ਹੀ ਆਵਣਾ ਦੋਹਰਾ ਗੁਡੀਆ ਵਿਖੇ ਸੰਦੇਸ਼ ਲਿਖ ਦੀਨੋ ਕੁਰ ਪਠਾਏ ਤਨਕ ਬਾਹਰ ਲਾਗੀ ਨਹੀਂ ਨਿਰਪੈ ਪਹੁੰਚੀ ਜਾਏ ਚਉਪਈ ਪਤਿਆ ਛੋਰ ਲਖੀ ਪ੍ਰੇ ਕਹਾ ਏ ਪਠਿਓ ਤਰਨੀ ਲਿਖ ਉਹਾ ਯਾ ਗੁਡੀਆ ਪਰ ਬੈਠੋ ਧਾਈ ਚਿੰਤਨਾ ਕਰੋ ਚਿਤ ਮੈ ਰਾਈ ਕਹਿ ਗੁਡੀਆ ਉਪਰ ਚੜਿਆ ਆਵਹੁ ਨਾ ਤਰ ਟਾਂਗ ਤਰੇ ਕਰ ਜਾਵਹੁ ਜੋ ਤੋਹੇ ਗਿਰਨ ਧਰਨ ਪਰ ਦੇਉ ਸਵਰਗ ਸਾਜ ਕਰ ਬਾਸ ਨਾ ਲੇਉ ਦੋਹਰਾ ਮਾਤਰ ਪਛ ਸਤ ਸ਼ਬਦ ਪਿਤ ਪਰੈ ਨਰਕ ਕੁਲ ਸੋਏ ਜੋ ਗੁਡਿਆ ਤੇ ਭੂਮ ਪਾਰੇ ਪਤਨ ਤਿਹਾਰੋ ਹੋਏ ਚਉਪਈ ਤੁਮ ਯਾਕੋ ਪੀ ਡੋਰ ਨਾ ਜਾਣੋ ਸਗਵਾ ਕਹਿ ਯਾਕੋ ਪਹਿਚਾਨੋ ਤੁਮਰੋ ਬਾਲ ਬਿਗੜਨ ਹਵੈ ਯਾ ਮੈਂ ਦੇਖ ਪਾਵ ਧਰ ਲੈ ਹੈ ਦੋਹਰਾ ਮੰਤਰ ਸਗਤ ਤੇ ਮੈਂ ਕੀਆ ਸਗਵਾ ਯਾਹੇ ਬਨਾਏ ਸੰਕ ਤਿਆਗ ਕਰ ਆਈਐ ਸੁਨ ਰਾਜਨ ਕੇ ਰਾਏ ਚਉਪਈ ਜਬ ਰਾਜੈ ਐਸੀ ਸੁਨ ਪਾਈ ਚਿਤ ਕੀ ਸੰਕ ਸਗਲ ਵਿਸਰਾਈ ਹੈ ਤੇ ਉਤਰ ਡੋਰ ਪਰ ਚੜਿਓ ਆਨੰਦ ਅਦਕ ਚਿਤ ਮੈਂ ਬਢਿਓ ਅੜਿਲ ਕੁਾਰ ਕੁਾਰ ਕੇ ਤੀਰ ਪਹੁੰਚਿਓ ਆਇ ਕੈ ਕਾਮ ਭੂ ਕੋ ਕਿਓ ਹਰ ਖੂ ਬਜਾਇ ਕੈ ਸ਼ਾਹ ਤਬ ਲਗੇ ਦਵਾਰ ਪਹੁੰਚਿਓ ਆਏ ਕਾਰੇ ਹੋ ਤਵੇ ਤਰਨ ਸੋ ਬਾਤ ਕਹੀ ਪੀਏ ਨੈਣ ਭਾਰੇ ਆਬ ਤਰੀ ਤੁਮਰੋ ਸ਼ਾਹ ਮੈਂ ਗਹਿ ਮਾਰ ਹੈ ਇਹੀ ਤਉ ਲਰ ਉਪਰ ਤੇ ਮੋਹਿ ਡਾਰ ਹੈ ਟੂਕ ਟੂਕ ਵੈ ਸਵੈ ਪਸਰੀਆਂ ਜਾਏ ਹੈ ਕੋ ਤੋਹ ਭੇਟੇ ਹਮ ਆਜ ਇਹ ਫਲ ਪਾਏ ਹੈ ਨਿਪ ਚਿੰਤਾ ਚਿਤ ਭੀਤਰ ਕਛੂ ਨਾ ਕੀਜੀਐ ਮਾਰੋ ਚਿਤ ਅਵੈਹੀ ਲੀਜੀਐ ਬਾਰ ਤਿਹਾਰੋ ਏਕ ਨਾ ਬਾਂਕਨ ਪਾਏ ਹੈ ਹੋ ਹਮਸੋ ਭੋਗ ਕਮਾਏ ਹਸਤ ਗ੍ਰਹਿ ਜਾਏ ਹੈ ਮੰਤਰ ਸ਼ਕਤਿ ਹੁੰਡੀਆ ਤਿਹ ਕਿਉ ਬਨਾਏ ਕੈ ਪਕਰ ਕਾਣ ਤੇ ਪਤ ਕੋ ਦਿਓ ਦਿਖਾਏ ਕੈ ਬੌਰ ਮੇਖ ਭੇ ਬਾਂਧਿਓ ਨਿਰਭੈ ਬਨਾਏ ਕਰ ਹੋ ਬੌਰ ਤਮਨ ਕੋ ਕੀਓ ਸੁਦੇਸ ਉਠਾਏ ਕਰ ਸ਼ਾਹ ਨਿਰਖ ਤੇ ਗੁਡਿਆ ਦੇ ਚੜਾਏ ਕੈ ਕਰ ਕੈ ਸੰਗ ਸਵਾਰ ਦਇਓ ਨਿਰਪੁਡਾਏ ਕੈ ਪੀਹਿ ਨਿਰਖ ਤੇ ਮੀਤ ਦਇਓ ਪਹੁੰਚਾਏ ਘਰ ਹੋ ਭੇਦ ਭੇਦ ਨਾ ਕਾਛ ਜੜ ਸਕਿਓ ਵਿਚਾਰ ਕਰ ਦੋਹਰਾ ਸ਼ਾਹ ਸੁਤਾ ਨਿਰਖਤ ਪਤਹਿ ਗੁਡਿਆ ਦੇ ਚੜਾਏ ਤਾਂ ਪਰ ਬਧੇ ਬਜੰਤਰ ਥੇ ਬਾਜਦ ਭੈ ਬਨਾਏ ਬਿਆਸ ਨਾਰ ਨਿਜ ਨਾਥ ਸੋ ਕਹਿਓ ਪੀਐ ਪਹੁੰਚਾਏ ਮਿੱਤਰ ਹਮਾਰੋ ਸ਼ਾ ਇਹ ਦੈ ਦਮਾਮੋ ਜਾਏ ਚਉਪਈ ਇਹ ਛਲ ਮੀਤ ਸਦਨ ਪਹੁੰਚਾਇਓ ਤਾਕੋ ਵਾਰ ਨਾ ਬਾਂਕਨ ਪਾਇਓ ਨਿਜ ਪਤ ਭੇਦ ਅਭੇਦ ਨਾ ਚੀਨੋ ਕਾ ਪ੍ਰਸੰਗ ਪੂਰਨ ਤਬ ਕੀਨੋ ਇਤ ਸ੍ਰੀ ਚਰਿਤ੍ਰ ਵਿਖਿਆਨੇ ਤ੍ਰਿਆ ਚਰਿਤਰੇ ਭੂ ਮੰਤਰੀ ਸੰਵਾਦੇ 228 ਸਮੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ